ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਮਤ ਹੁੰਦੇ ਹੋਏ ਇਆਣਾ ਅਕਲ ਹੈ ਮਤ ਹੈ ਪਰ ਕਹਿੰਦਾ ਮੇਰੀ ਮਤ ਥੋੜੀ ਰਾਮ ਰਾਮ ਰਾਮ ਦੀ ਮਤ ਹੈ ਅਸਲ ਆਪਣੀ ਨਹੀਂ ਹੈ ਉਹ ਵੀ ਠੀਕ ਹੈ ਬੋਲਦਾ ਉਹ ਵੀ ਸੱਚੇ ਹੈ ਪਰ ਮਤ ਤਾਂ ਹੈ ਨਾ ਚਾਹੇ ਧਾਰੀ ਚਾਹੇ ਆਪਣੀ ਹੋਈ ਅਸਲ ਚ ਕਿਸੇ ਦੀ ਕਾਹਨੂੰ ਹੈ ਰਾਮ ਦੀ ਮਤ ਅਰੇ ਦੀ ਮਤ ਕਿਹੜਾ ਫਿਰ ਇਹਨੇ ਆਪਣੇ ਵਾਲੀ ਛੱਡਤੀ ਰਾਮ ਵਾਲੀ ਇਹਦੀ ਹੋਈ ਹੈ ਪਹਿਲਾਂ ਰਾਮ ਵਾਲੀ ਮਤ ਦਾ ਵਿਰੋਧ ਕਰਦਾ ਅਸਲ ਮਤ ਦੇ ਦੀ ਆਪਣੀ ਹੋਈ ਆ ਉਹ ਮਤ ਹੁੰਦੀ ਹੋਏ ਯਾਣਾ ਤਾਣ ਹੁੰਦੇ ਹੋਏ ਨਿਤਾਣਾ ਤਾਣ ਹੈ ਪਰ ਨਿਤਾਣਾ ਕਿਉਂ ਤਾਣ ਤਾਂ ਹੈ ਤਾਣ ਕੀ ਨਹੀਂ ਹੈ ਪੂਰਨ ਬ੍ਰਹਮ ਜਿਹੜਾ ਤਾਣ ਨਹੀਂ ਸਾਰੇ ਪੂਰਨ ਪ੍ਰਭੂ ਹੀ ਨੇ ਸੱਚਖੰਡ ਵਾਲੇ ਤਾਣਾ ਤਾਂ ਹੈ ਜੇ ਆਪਣਾ ਤਾਣ ਲਾਉਂਦਾ ਤਾਂ ਵਿਰੋਧ ਹੁੰਦਾ ਉਹੀ ਤਾਣ ਉਹਨਾਂ ਦਾ ਹੋਈ ਇਹਦਾ ਇਸ ਕਰਕੇ ਤਾਣ ਹੁੰਦੇ ਹੋਏ ਨਾ ਤਾਣ ਹੁੰਦੇ ਹੋਏ ਤਾਣ ਜਿੱਦ ਨੂੰ ਗੱਡੀ ਜਾ ਰਹੀ ਹੈ ਰੇਲ ਇੰਜਣ ਲੱਗਿਆ ਹੈ ਬੁਰੇ ਜੇ ਉਧਰ ਨੂੰ ਇੱਕ ਆਦਮੀ ਪਿੱਛੇ ਧੱਕਾ ਵੀ ਦੇ ਜਾਂਦਾ ਫਿਰ ਉਹਦੇ ਨਾਲ ਕਿਹੜਾ ਉਹਦੇ ਧੱਕਾ ਦਿੱਤੇ ਤੇ ਜਲਦੀ ਉਹ ਤਾਂ ਫਿਰ ਹੀ ਜਲਦੀ ਹੈ ਤਾਂ ਪਹਿਲਾਂ ਹੀ ਜਲਦੀ ਹੈ ਉਹ ਰੋ ਕੇ ਲਵੇ ਜੇ ਤਾਣ ਹੈਗਾ ਤੇਰੇ ਚ ਜੇ ਤੇਰਾ ਤਾਣ ਹੈ ਤਾਂ ਰੋਕ ਕੇ ਹੀ ਦਿਖਾ ਦੇ ਥੋੜਾ ਬਹੁਤਾ ਸਤਜੋਗ ਕਰ ਦੇਖਿਆ ਸੋ ਇਸ ਕਰਕੇ ਜਿਹੜਾ ਇਹਦੀ ਸ਼ਕਤੀ ਹੈ ਇਹਦੀ ਸ਼ਕਤੀ ਉਹਨਾਂ ਦੇ ਹਿਸਾਬ ਦੇ ਨਾਲ ਨਤਾਣਾ ਹੈ ਜਿਹੜੀ ਸ਼ਕਤੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਉਹਦਾ ਇੱਕ ਬੂਦ ਹੈ ਸਮੁੰਦਰ ਚ ਉਹਦੇ ਕੋਲ ਹੈ ਉਸੇ ਦਿਸ਼ਾ ਵਿੱਚ ਜਾਣ ਵਾਲੀ ਸ਼ਕਤੀ ਪਰ ਤਾਣ ਹੈ ਦੁਨਿਆਵੀ ਤੌਰ ਤੇ ਤਾਣ ਹੈ ਪਰ ਹੈ ਨਾ ਤਾਣ ਤਾਣ ਤਾਂ ਉਹ ਜਿਹੜਾ ਵਿਰੋਧ ਕਰ ਸਕੇ ਵਿਰੋਧ ਕਰ ਨਹੀਂ ਸਕਦਾ ਕੁਝ ਕਰਕੇ ਦਿਖਾਵੇ ਤਾਂ ਤਾਣਾ ਕਰ ਕੁਝ ਵੀ ਨਹੀਂ ਸਕਦਾ ਤਾਣਾ ਤਾਂ ਹੈ ਪ੍ਰੈਕਟੀਕਲੀ ਕੁਝ ਵੀ ਨਹੀਂ ਕਰ ਸਕਦਾ ਤਾਣ ਤਾਂ ਹੈ ਕੁਝ ਕਰਕੇ ਦਿਖਾਵੇ ਕਰਕੇ ਜੋ ਪਹਿਲਾਂ ਹੋਇਆ ਉਹੀ ਤਾਂ ਕਹਿੰਦਾ ਵੀ ਠੀਕ ਹੋ ਰਿਹਾ ਆਪ ਤਾਂ ਕੁਝ ਕਰ ਹੀ ਨਹੀਂ ਸਕਦਾ ਜੋ ਪਹਿਲਾਂ ਰੇਲ ਚੱਲ ਰਹੀ ਹੈ ਚੱਕੀ ਤਾਂ ਪਹਿਲਾਂ ਹੀ ਚੱਲ ਰਹੀ ਹੈ ਇਹ ਤਾਂ ਖਾਲੀ ਹੱਥੇ ਨਾਲ ਕਰਨ ਲੱਗ ਗਿਆ ਖਾਲੀ ਹੱਥੇ ਨਾਲ ਇਹਨੇ ਕੀਤਾ ਪਹਿਲਾਂ ਐ ਕਰਦਾ ਤਾਂ ਉਹ ਚੱਕੀ ਚੱਲੀ ਜਾਂਦੀ ਤੇ ਇਹਦਾ ਹੱਥ ਐ ਹੁੰਦਾ ਕੁਝ ਨਹੀਂ ਤੇ ਰੁਕਦਾ ਹੁਣ ਐ ਕਮਾਉਣ ਲੱਗ ਗਿਆ ਉਹ ਤਾਂ ਪਹਿਲਾਂ ਹੀ ਚੱਲਦੀ ਹੈ ਨਤਾਣ ਹੁੰਦੇ ਰਹੇ ਹੋਏ ਨਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇਹ ਆਪਣਾ ਜਾਂ ਹੱਥ ਨਾਲ ਘਵਾਉਣ ਲੱਗ ਗਿਆ ਉਹਦੀ ਕਿਹੜਾ ਸਪੀਡ ਵੱਧ ਗਈ ਚੱਕੀ ਦੀ ਸਪੀਡ ਤਾਂ ਉਹਦੀ ਹੋਈ ਆ ਪਹਿਲਾਂ ਜੋ ਕੁਦਰਤ ਚੱਲਦੀ ਆ ਜੇ ਕੁਦਰਤ ਦਾ ਸਾਰੀ ਹੋ ਗਿਆ ਫਿਰ ਕਿਹੜਾ ਕੁਦਰਤ ਤੇਜ਼ ਚੱਲਣ ਲੱਗੀ ਪਹਿਲਾਂ ਇਹ ਬ੍ਰੇਕ ਲਾਉਂਦਾ ਤਾਂ ਬੰਦੀ ਚੱਲਦੀ ਸੀ ਨਾ ਪਹਿਲਾਂ ਇਹਦੇ ਤਾਲ ਨਾਲ ਮੰਦੀ ਹੋਈ ਆ ਨਾ ਹੁਣ ਇਹਦੇ ਤਾਲ ਨਾਲ ਤੇਜ਼ ਹੋਈ ਆ ਨਾ ਉਹਦੀ ਪਾਵਰ ਵਧੀ ਆ ਨਾ ਘਟੀ ਆ ਇਸ ਕਰਕੇ ਤਾਣ ਹੁੰਦੇ ਹੋਏ ਨਿਤਾਣਾ ਤਾਣਾ ਤਾਣ ਹੈ ਪਰ ਤਾਣ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਅਣ ਹੁੰਦੇ ਆਪ ਵੰਡਾਏ ਵੰਡਾਏ ਕੋਲ ਕੱਖ ਵੀ ਨਹੀਂ ਵੰਡ ਰਿਹਾ ਆਪ ਵੰਡਾਏ ਕੋਲ ਕੱਖ ਵੀ ਨਹੀਂ ਹੈ ਲੰਗਰ ਚਲਾ ਰਿਹਾ ਲੰਗਰ ਚੱਲਦਾ ਕੋਲ ਕੁਝ ਵੀ ਨਹੀਂ ਇਹ ਤਾਂ ਬਸ ਹੈ ਜਾਈ ਆ ਇਹ ਕੰਮ ਦਾ ਇਹਨੂੰ ਬਹੁ ਆ ਜਿੰਨੀ ਲੋੜ ਹੈ ਲੈ ਜਾਓ ਕੱਲ ਪ੍ਰੀਖਿਆ ਜਿੰਨੀ ਲੋੜ ਹੈ ਉਹਨਾਂ ਹੀ ਲੈ ਜਾਓ ਜਵਾਂ ਕੁਝ ਨਹੀਂ ਹੈ ਦੀਦਾ ਕੁਝ ਨਹੀਂ ਉੱਥੇ ਜੋ ਮੰਗਾ ਸੋਈ ਸੋਈ ਦੇ ਹੈ ਕੁਝ ਵੀ ਨਹੀਂ ਕੋਲ ਅਣਹੁੰਦੇ ਪਰ ਲੰਗਰ ਚੱਲਦਾ ਲੰਗਰ ਚੱਲਦਾ ਕੋਈ ਸ਼ਬਦ ਤੋੜ ਰਾਮ ਘਟੀ ਹੈ ਔਰ ਵੱਧ ਹੋ ਜਾਈ ਹੈ ਘਟਦਾ ਵੀ ਹੈ ਨਹੀਂ ਫਿਰ ਹੈ ਕੁਛ ਵੀ ਨਹੀਂ ਕੋਲ ਅਣ ਹੁੰਦੇ ਆਪ ਬਣਾਏ ਆਪ ਬਣਾਏ ਇਹਦੇ ਕੋਲ ਨਹੀਂ ਹੈ ਬਣਾਉਂਦਾ ਉਹ ਆਪ ਹੈ ਉਹ ਐਸਾ ਭਗਤ ਸੁਦਾਏ ਉਹ ਐਸਾ ਭਗਤ ਸੁਦਾਏ ਫਿਰ ਐਸਾ ਉਹ ਐਸਾ ਭਗਤ ਸੁਦਾਏ ਐਸਾ ਕੋਈ ਜਿਹੜਾ ਹੁੰਦਾ ਉਹ ਭਗਤ ਹੁੰਦਾ ਕੋਲ ਕੁਝ ਵੀ ਨਹੀਂ ਹੁੰਦਾ ਉਹਦੇ ਕੋਲ ਕੋਈ ਪੋਥੀ ਪਾਥੀ ਨਹੀਂ ਰੱਖਦਾ ਆ ਜਿਹੜੀਆਂ ਕਿਤਾਬਾਂ ਹੋਰ ਰੱਖਦੇ ਨੇ ਲੋਕ ਇਦੋਂ ਉਦੋਂ ਲਈ ਕੋਈ ਨਹੀਂ ਰੱਖਦਾ ਉਹੜੀਆਂ ਹੁੰਦੀਆਂ ਉਹ ਵੀ ਜਗਾ ਦਿੰਦਾ ਵੀ ਲੈ ਜਾਓ ਜਿਹੜੀਆਂ ਪਹਿਲਾਂ ਪੜੀਆਂ ਨੇ ਉਹ ਵੀ ਲੈ ਜਾਓ ਵੀ ਹੁਣ ਇਹਨਾਂ ਦੀ ਲੋੜ ਨਹੀਂ ਰਹੀ ਹਾਂਜੀ